ਅਥ ਰੁਦਰ ਅਵਤਾਰ ਕਥਨ ਇਹ ਬਾਣੀ ਦਾ ਸਿਰਲੇਖ ਹੈ ਅਥ ਸ਼ਬਦ ਦਸਮ ਗ੍ਰੰਥ 'ਚ ਕੋਈ ਸ਼ੁਰੂ ਕਰਨਾ ਹੋਵੇ ਪ੍ਰਸੰਗ ਤਾਂ ਅਥ ਵਰਤਿਆ ਜਾਂਦਾ ਸ਼ਬਦ ਇਹਦੇ ਵਾਸਤੇ ਗ੍ਰੰਥਾਂ ਦੇ ਵਿੱਚ ਪੁਰਾਣਿਆਂ 'ਚ ਹੈ ਵੀ ਜਦੋਂ ਬ੍ਰਹਮਾ ਪੈਦਾ ਹੋਇਆ ਉਹਦੇ ਮੂੰਹ ਤੋਂ ਦੋ ਲਫ਼ਜ਼ ਨਿਕਲੇ ਨੇ ਪਹਿਲਾ ਨਿਕਲੇ ਓਮ ਦੂਸਰਾ ਹੱਥ ਕਿਉਂਕਾਰ ਓਮ ਦਾ ਪ੍ਰਤੀਕ ਹੈ ਓਮ ਦੇ ਨਾਲ ਏਕਾ ਲਾ ਕੇ ਕਿਉਂਕਿ ਓਮ ਨੂੰ ਉਹਨਾਂ ਨੇ ਸਪਲਿਟ ਕਰਕੇ ਤਿੰਨ ਥਾਂ ਕਰਤਾ ਉਹ ਕਾਰ ਮਕਾਰ ਪੈਦਾ ਕਰਨ ਵਾਲਾ ਪਾਲਣਾ ਕਰਨ ਵਾਲਾ ਤੇ ਵਿਨਾਸ਼ ਕਰਨ ਵਾਲਾ ਤੇ ਇਸੇ ਕਰਤੇ ਗੁਰਬਾਣੀ ਚ ਏਕਾ ਲਾ ਕੇ ਸਾਬਤ ਕਰਤਾ ਵੀ ਇਹਦੇ ਤਿੰਨ ਹਿੱਸੇ ਕੀਤੇ ਨਹੀਂ ਜਾ ਸਕਦੇ ਇੱਕ ਹੈ ਇੱਕ ਦੇ ਤਿੰਨ ਹਿੱਸੇ ਕਰੋਗੇ ਇੱਕ ਬੜਾ ਤਿੰਨ ਬਣੂਗਾ ਸਾਬਤ ਨਹੀਂ ਤਿੰਨ ਇੱਕ ਦੇ ਸਾਬਤ ਤਿੰਨ ਤੁਸੀਂ ਹਿੱਸੇ ਨਹੀਂ ਕਰ ਸਕਦੇ ਜੇ ਇੱਕ ਨੂੰ ਆਪਾਂ ਤਿੰਨ ਹਿੱਸਿਆਂ 'ਚ ਵੰਡਾਂਗੇ ਤਾਂ ਉਹ ਇੱਕ ਨਹੀਂ ਰਹਿਣਾ ਸਾਬਤ ਨਹੀਂ ਕੋਈ ਕੋਈ ਵੀ ਸਾਬਤ ਨਹੀਂ ਰਹਿਣਾ ਤਿੰਨਾਂ 'ਚੋਂ ਇੱਥੇ ਤਾਂ ਸ਼ਿਵ ਜੀ ਵੀ ਪੂਰਾ ਸਾਬਤ ਹੈ ਬ੍ਰਹਮਾ ਦੀ ਜੋਤ ਵੀ ਸਾਬਤ ਹੈ ਬ੍ਰਹਮਾ ਜੀ ਵੀ ਸਾਬਤ ਜੋਤ ਹੈ ਵਿਸ਼ਨੂੰ ਜੀ ਵੀ ਸਾਬਤ ਜੋਤ ਹੈ ਤੇ ਇੱਕ ਦੇ ਤਿੰਨ ਕਿਵੇਂ ਬਣਦੇ ਜਦ ਕਿ ਜੋਤ ਡਿਵਾਈਡ ਹੀ ਨਹੀਂ ਕੀਤੀ ਜਾ ਸਕਦੀ ਅਸਲ 'ਚ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਇੱਕ ਓਮ ਕਹਿੰਦੇ ਦੂਦ ਉਹ ਬਾਰੇ ਪਤਾ ਹੀ ਨਹੀਂ ਪਿਛਲੇ ਉਹਨਾਂ ਨੂੰ ਗਿਆਨ ਹੀ ਨਹੀਂ ਉਹਨਾਂ ਨੇ ਏਕਾ ਲਾ ਕੇ ਇੰਡੀਵਿਜੂਅਲ ਕਰਤਾ ਵੀ ਏਕਾ ਇੰਡੀਵਿਜੂਅਲ ਹੈ ਇਹ ਕਹਿੰਦੀ ਦਾਲ ਜ਼ਰੂਰ ਹੁੰਦੀ ਹੈ ਪਰ ਦਾਲ ਜਿੰਨਾ ਜਦ ਸਰੀਰ ਦਾ ਧਿਆਨ ਹੈ ਦਾਲ ਦੋਲ ਨਹੀਂ ਹੈਗੀ ਉਹ ਵੀ ਦਾਲ ਦਾਲ ਨਹੀਂ ਬਣਿਆ ਹੋਇਆ ਕਹਿਣ ਸੁਣਨ ਕੋ ਦੂਜਾ ਉੱਥੇ ਵੀ ਉੱਥੇ ਵੀ ਕਹਿਣ ਸੁਣਨ ਕੋ ਦੂਜਾ ਦੋ ਨਹੀਂ ਹੈ ਐਕਚੁਅਲੀ ਬਿਲਕੁਲ ਵੀ ਇੱਕ ਸਿੱਕੇ ਦੇ ਦੋ ਪਹਿਲੂ ਨੇ ਬਸ ਸਿੱਕਾ ਤਾਂ ਇੱਕੋ ਹੀ ਹੈ ਫਿਰ ਵੀ ਧਿਆਨ ਦੋ ਨੇ ਕਮਾਇਆ ਧਿਆਨ ਜਿਵੇਂ ਕਈ ਵਾਰ ਸਾਨੂੰ ਦੋ ਤਰ੍ਹਾਂ ਦੇ ਧਿਆਨ ਰੱਖਣੇ ਪੈਂਦੇ ਨੇ ਟਾਈਪ ਵਾਲਾ ਟਾਈਪ ਕਰਦਾ ਉਧਰੋਂ ਪੜਦਾ ਇਹਦਾ ਟਾਈਪ ਕਰਦਾ ਪੜਨੇ ਵੀ ਧਿਆਨ ਹੈ ਟਾਈਪ ਵੀ ਧਿਆਨ ਹੈ ਦੋ ਪਾਸੇ ਧਿਆਨ ਹੁੰਦਾ ਪੜ ਕੇ ਲਿਖਦਾ ਹੱਥ ਨਾਲ ਲਿਖਦਾ ਚਾਹੇ ਪੜ ਕੇ ਉਹ ਵੀ ਧਿਆਨ ਦੋ ਪਾਸੇ ਹੈ ਪੜਦਾ ਵੀ ਹੈ ਜੇ ਧਿਆਨ ਉਲਟ ਜਾਏ ਤਾਂ ਹੋਰੇ ਕੁਝ ਲਿਖ ਦੂਗਾ ਕੋਈ ਲਾਈਨ ਛੱਡ ਦੂਗਾ ਕੋਈ ਅੱਖਰ ਛੱਡ ਦੂਗਾ ਪ੍ਰਿੰਟ ਹੋ ਜਾਂਦਾ ਟਾਈਪ ਦੇ ਵਿੱਚ ਧਿਆਨ ਮਾਇਆ ਜੁਗ ਹੈ ਸਰੀਰ ਸਾਡੇ ਕੋਲ ਦੋ ਨੇ ਇੱਕ ਬਾਹਰਲਾ ਮਾਇਆ ਦਾ ਇਹਦਾ ਵੀ ਧਿਆਨ ਉਸੇ ਜੋਤ ਨੇ ਰੱਖਣਾ ਆਤਮ ਧਿਆਨ ਵੀ ਉਸੇ ਜੋਤ ਨੇ ਰੱਖਣਾ ਜਿਹੜਾ ਲਾਹਾ ਲੈਣ ਆਇਆ ਪ੍ਰਾਣੀ ਆਪਣੇ ਵਾਸਤੇ ਉਹ ਆਪਣੇ ਵਾਸਤੇ ਕੁਝ ਕਰਨਾ ਨੇ ਉਹ ਸ਼ਬਦ ਵਿਚਾਰ ਕਰਨਾ ਉਹ ਨੇਕੀਆਂ ਕਰਨੀਆਂ ਨੇ ਉਹ ਪਰਪਕਾਰ ਕਰਨੇ ਨੇ ਜਿਹੜਾ ਇਹਦੇ ਨਾਲ ਜਾਂਦਾ ਜਿਹੜਾ ਸਰੀਰ ਹੈ ਇਹਦੇ ਵਾਸਤੇ ਕੁਝ ਕਰਨਾ ਇਹਦਾ ਖਾਣ ਪਹਿਨਣ ਦਾ ਕੰਮ ਕਰਨਾ ਉਹ ਮਾਇਆ ਦਾ ਕੰਮ ਉਹ ਵੀ ਕਰਨਾ ਦੋ ਕੰਮ ਨੇ ਇਸ ਕਰਕੇ ਕੁਦਰਤੀ ਗੱਲ ਹੈ ਦੋ ਪਾਸੇ ਧਿਆਨ ਰਹੂਗਾ ਦੋ ਪਾਸੇ ਧਿਆਨ ਰਹਿਣਾ ਕੁਦਰਤੀ ਗੱਲ ਹੈ ਦੋ ਪਾਸੇ ਧਿਆਨ ਨੂੰ ਦਾਲ ਕਹਿੰਦੇ ਨੇ ਜੇ ਆਪਣਾ ਜਿਹੜਾ ਮੂਲ ਕੰਮ ਕਰਨਾ ਉਹਨੂੰ ਭੁੱਲ ਕੇ ਦੂਆ ਹੀ ਕੰਮ ਕਰਦਾ ਹੈ ਮਾਇਆ ਦਾ ਹੀ ਜਿਹਨੂੰ ਕਹੇ ਅਵਰ ਕਾਜ ਤੇਰੇ ਕੇ ਤੇਰਾ ਕੰਮ ਫਿਰ ਇਹ ਦਾਲ ਵੰਗੂਈ ਇੱਕ ਪਾਸਾ ਭੁੱਲੇ ਗਿਆ ਵਿਸਰੇ ਗਿਆ ਇੱਕ ਪਾਸਾ ਜੇ ਇੱਕ ਹੋ ਕੇ ਕਰਦਾ ਇੱਕ ਹੋ ਕੇ ਕੰਮ ਕਰਦਾ ਟਾਈਪ ਵਾਲੇ ਨੂੰ ਪੜੀ ਵੀ ਜਾਂਦਾ ਲਿਖ ਵੀ ਜਾਂਦਾ ਗਲਤੀ ਕੋਈ ਨਹੀਂ ਹੁੰਦੀ ਗਲਤੀ ਜਦ ਹੁੰਦੀ ਆ ਜਦ ਇੱਕ ਤੋਂ ਉਖੜ ਜਾਂਦਾ ਆਪਣੇ ਆਪ ਤੋਂ ਉਖੜ ਜਾਂਦਾ ਜਦ ਧਿਆਨ ਉਖੜ ਜਾਂਦਾ ਫਿਰ ਗਲਤੀ ਕਰਦਾ ਇਸ ਕਰਕੇ ਧਿਆਨ ਟਿਕੇ ਹੋਏ ਦੇ ਵਿੱਚ ਗਲਤੀ ਹੋਣ ਦੀ ਸੰਭਾਵਨਾ ਨਹੀਂ ਹੈ ਧਿਆਨ ਜਾਂ ਉਖੜ ਜਾਂਦਾ ਹੈ ਫਿਰ ਗਲਤੀ ਹੋਣ ਦੀ ਸੰਭਾਵਨਾ ਹੈ ਸੱਚਖੰਡ ਦੀ ਗਲਤੀ ਕਿਉਂ ਨਹੀਂ ਹੁੰਦੀ ਉਹ ਧਿਆਨ ਇਹ ਜਾਇਜ਼ ਦਾ ਦੱਤ ਦਾ ਧਿਆਨ ਉਖੜਦਾ ਨਹੀਂ ਨਾ ਧਿਆਨ ਦੱਤ ਦਾ ਦੱਤਾਤਰੇ ਦਾ ਜਨਮ ਲਿਆ ਹੈ ਧਿਆਨ ਨਹੀਂ ਉਖੜ ਰਿਹਾ ਧਿਆਨ ਉਖ ਮਾਇਆ ਦਾ ਕੋਈ ਵੀ ਮਾਇਆ ਦੀ ਵਸਤੂ ਜਾਂ ਕਿਸੇ ਬਾਹਰਲੇ ਆਦਮੀ ਦਾ ਪ੍ਰਭਾਵ ਅੱਖਾਂ ਨੂੰ ਜੋ ਦੀਦਾ ਉਹਦਾ ਪ੍ਰਭਾਵ ਇੱਛਾ ਅੰਦਰ ਪੈਦਾ ਨਹੀਂ ਹੋ ਰਹੀ ਹੈ ਇੱਛਾ ਪੈਦਾ ਹੋ ਤਾਂ ਉਖੜ ਜੂਗਾ ਧਿਆਨ ਨਹੀਂ ਉਖੜੇ ਰੁੱਦਰ ਧਿਆਨ ਤਾਂ ਲੱਗਿਆ ਹੋਇਆ ਉਹਦੇ ਵਿੱਚ ਇੱਥੇ ਰੁੱਦਰ ਅਵਤਾਰ ਹੈ ਸਭਈਆਂ ਤੇ ਰੁੱਦਰ ਧਿਆਨ ਲੱਗਦਾ ਜਿਹੜਾ ਧਿਆਨ ਕਿਸੇ ਚੀਜ਼ ਦਾ ਪ੍ਰਭਾਵ ਨਹੀਂ ਕਬੂਲ ਕਰਦਾ ਜਿਹੜੇ ਧਿਆਨ ਨੂੰ ਤੋੜਿਆ ਨਹੀਂ ਜਾ ਸਕਦਾ ਉਹ ਰੁੱਦਰ ਧਿਆਨ ਮੋੜਿਆ ਨਹੀਂ ਜਾ ਸਕਦਾ ਉਹ ਰੁੱਦਰ ਧਿਆਨ ਪ੍ਰਭਾਵਸ਼ਾਲੀ ਨਹੀਂ ਕੀਤਾ ਪ੍ਰਭਾਵ ਹੀ ਨਹੀਂ ਕੀਤਾ ਜਾ ਸਕਦਾ ਉਧਰ ਜਿਹਦਾ ਕੋਈ ਵਿਰੋਧ ਨਹੀਂ ਕਰ ਰਿਹਾ ਹੈ ਕਹਿ ਦੋ ਜਿਹਦਾ ਵਿਰੋਧ ਕੀਤਾ ਨਹੀਂ ਜਾ ਸਕਦਾ ਉਧਰ ਧਿਆਨ ਹੁਕਮ ਉਧਰ ਹੈ ਉਹਦਾ ਵਿਰੋਧ ਨਹੀਂ ਹੋ ਸਕਦਾ ਜਿੰਨਾ ਮਰਜ਼ੀ ਕੋਈ ਵਿਰੋਧ ਕਰੇ ਹੋ ਹੀ ਨਹੀਂ ਸਕਦਾ ਹੁਕਮ ਦਾ ਵਿਰੋਧ ਅਸਲ 'ਚ ਹੁਕਮ ਦਾ ਹੀ ਅਵਤਾਰ ਹੈ ਕਿਸੇ ਤਰੀਕੇ ਨਾਲ ਹੈ ਹੁਕਮ ਆਪਣੇ ਆਪ ਜੀ ਵੀ ਤਾਂ ਰਹੇ ਹੈ ਸ਼ਬਦ ਰਹੇ ਹੁੰਦਾ ਜੋ ਦਾ ਰੁਦਰ ਅਵਤਾਰ ਦਾ ਮਤਲਬ ਹੈ ਹੁਕਮ ਆਪਣੇ ਆਪ ਜੀ ਅਵਤਾਰ ਹੈ ਹੁਕਮ ਪੈਦਾ ਹੁੰਦਾ ਨਾ ਜੋ ਚੀਜ਼ ਪੈਦਾ ਹੁੰਦੀ ਹੈ ਅਵਤਾਰੇ ਹੁੰਦਾ ਬੀਜ ਕੀ ਹੈ ਬੀਜ ਪੂਰਨ ਬ੍ਰਹਮ ਹੈ ਪੈਦਾ ਕੀ ਹੁੰਦਾ ਹੁਕਮ ਹੁਕਮ ਨਾਸ ਨਹੀਂ ਹੁੰਦਾ ਜੋ ਉਪਜੋ ਸੋ ਬਿਨਸ ਹੈ ਉਪਜਿਆ ਨਹੀਂ ਪ੍ਰਗਟ ਹੋਇਆ ਹੁਕਮ ਉਪਜਣ ਵਾਲੀ ਚੀਜ਼ ਬਿੰਦਸਦੀ ਹੈ ਜੋ ਪ੍ਰਗਟ ਹੁੰਦੀ ਹੈ ਗੁਪਤ ਹੋ ਜਾਂਦੀ ਹੈ ਜੋ ਪ੍ਰਗਟ ਹੁੰਦੀ ਹੈ ਗੁਪਤ ਹੋ ਜਾਂਦੀ ਹੈ ਬਿੰਦਸਦੀ ਨਹੀਂ ਹੁਕਮ ਪ੍ਰਗਟ ਗੁਪਤਾ ਹੁੰਦਾ ਹੈ ਬਿੰਦਸਦਾ ਨਹੀਂ ਇਹ ਰੁੱਦਰ ਧਿਆਨ ਹੈ ਰੁੱਦਰ ਅਵਤਾਰ ਹੈ ਕੋਈ ਆਦਮੀ ਦਾ ਵਿਰੋਧ ਨਹੀਂ ਕਰ ਰਿਹਾ ਸਭ ਉੱਤੇ ਇਹਦਾ ਤਾਂ ਅਸਰ ਹੋ ਰਿਹਾ ਹੈ ਆਪਣੇ ਭਾਣੇ ਸਾਰੀ ਦੁਨੀਆ ਚੱਲਣੀ ਚਾਹੁੰਦੀ ਹੈ ਲੇਕਿਨ ਕੋਈ ਵੀ ਆਪਣੇ ਭਾਣੇ ਨਹੀਂ ਚੱਲ ਸਕਦਾ ਪਰਮੇਸ਼ਰ ਦੇ ਪਾਣਾ ਸਾਰਿਆਂ ਤੇ ਹੀ ਲਾਗੂ ਹੈ ਚਾਹੇ ਅਸੀਂ ਜੋ ਮਰਜ਼ੀ ਕਰੀਏ ਉਹਦਾ ਪਾਣਾ ਅਮੋੜ ਹੈ ਮੋੜਿਆ ਨਹੀਂ ਜਾ ਸਕਦਾ ਅਸੀਂ ਉਹਦੇ ਪਾਣੇ 'ਚ ਚੱਲਾਂਗੇ ਬਾਹਰ ਜਾ ਨਹੀਂ ਸਕਦੇ ਇਹ ਰੁਦਰ ਲਫ਼ਜ਼ ਦਾ ਰੁਦਰ ਸ਼ਬਦ ਦੇ ਅਰਥ ਨੇ ਬਾਕੀ ਰਹਿ ਗਿਆ ਅਥ ਅਥ ਬ੍ਰਹਮਾ ਦੇ ਮੂੰਹ ਚੋਂ ਦੋ ਲਫ਼ਜ਼ ਨਿਕਲੇ ਚਲੋ ਮੰਨ ਲੈਣੇ ਨਿਕਲੇ ਅਥਾਲਾ ਸ਼ਬਦ ਵਰਤਿਆ ਇਹਦੇ ਵਿੱਚ ਦਸਮ ਗ੍ਰੰਥ ਚ ਉੱਥੇ ਨਹੀਂ ਵਰਤਿਆ ਕਿਉਂਕਿ ਸੈਕੰਡ ਗ੍ਰੰਥ ਹੈ ਦੂਆ ਗ੍ਰੰਥ ਹੈ ਉਹ ਤੋਂ ਬਾਅਦ ਵਾਲਾ ਗ੍ਰੰਥ ਹੈ ਉੱਥੇ ਓਮ ਪ੍ਰਧਾਨ ਹੈ ਇੱਥੇ ਅਥ ਪ੍ਰਧਾਨ ਹੈ ਇੱਥੇ ਅਥ ਵਰਤਿਆ ਆਦ ਵਿੱਚ ਵੀ ਅੰਤ ਵਿੱਚ ਵੀ ਅਥ ਸ੍ਰੀ ਚੰਡੀ ਚਰਿੱਤਰ ਲਿਖਿਆ ਲਿਖਿਆ ਤੇ ਗ੍ਰੰਥੇ ਤ੍ਰਿਆ ਚਤਰੇ ਮੰਤਰੀ ਭੂਪ ਸੰਬੰਧੇ ਉਹ ਜਿਹੜਾ ਅਥ ਲਫ਼ਜ਼ ਲਿਖਿਆ ਅਥ ਸ਼ੁਭ ਲਫ਼ਜ਼ ਹੈ ਅਸਲ ਵਿੱਚ ਅਥ ਨੂੰ ਸ਼ੁਭ ਮੰਨਿਆ ਗਿਆ ਜਿਵੇਂ ਓਮ ਨੂੰ ਸ਼ੁਭ ਮੰਨਿਆ ਗਿਆ ਅਥ ਵੀ ਸ਼ੁਭ ਮੰਨਿਆ ਗਿਆ ਇਸ ਗ੍ਰੰਥ ਵਿੱਚ ਅਥ ਆਇਆ ਉਹਦਾ ਰਿਹਾ ਉਹ ਜਿਹੜਾ ਪਿਛਲਾ ਨਿਯਮ ਗ੍ਰੰਥਾਂ ਦਾ ਲਿਖਣ ਦਾ ਉਹ ਨਿਯਮ ਕਾਇਮ ਰੱਖੇ ਤਾਂ ਕਿ ਅਨਸੈਸਰੀ ਵਿਦਵਾਨ ਵਿਰੋਧ ਨਾ ਖੜਾ ਕਰ ਲੈਣ ਹਾਲਾਂਕਿ ਇਹਦਾ ਮਤਲਬ ਕੋਈ ਨਹੀਂ ਹੈ ਅਨਸੈਸਰੀ ਦਾ ਵਿਰੋਧ ਨਾ ਕਰਨ ਵਿਦਵਤਾ ਦੀ ਗੱਲ ਸੀ ਉਹਨਾਂ ਨੇ ਉਹੀ ਰੱਖ ਲਈ ਇਸੇ ਕਰਕੇ ਬੜੇ ਬੜੇ ਵਿਦਵਾਨਾਂ ਨੇ ਗ੍ਰੰਥ ਨੂੰ ਮੰਨਿਆ ਹੋਇਆ ਐਕਸੈਪਟ ਕੀਤਾ ਹੋਇਆ ਹਿੰਦੂਆਂ ਦੇ ਗਲੇ ਤੇ ਥੱਲੇ ਧਾਰਨਾ ਸੀ ਇਹ ਗੁਰਬਾਣੀ ਨੂੰ ਗੁਰਬਾਣੀ ਦਾ ਜਿਹੜੇ ਵਿਰੋਧ ਕਰਦੇ ਸੀ ਉਹ ਦਸਮ ਗ੍ਰੰਥ ਨੂੰ ਸੁਣ ਕੇ ਗੁਰਬਾਣੀ ਦਾ ਵਿਰੋਧ ਕਰਦੇ ਹਟੇ ਨੇ ਗੁਰਬਾਣੀ ਦੀ ਕਈ ਐਸੀਆਂ ਗੱਲਾਂ ਨੇ ਜਿਹੜੀਆਂ ਮਤਲਬ ਹੈ ਡਾਇਰੈਕਟ ਅਟੈਕ ਕਰਦੀਆਂ ਨੇ ਹਿੰਦੂ ਮਤ ਤੇ ਜ਼ਿਆਦਾ ਇਹਦੇ ਵਿੱਚ ਹਿੰਦੂ ਮਤ ਤੇ ਅਟੈਕ ਨਹੀਂ ਕੀਤਾ ਹੋਇਆ ਹਿੰਦੂ ਮਤ ਦੀ ਗੱਲ ਜਿੱਥੇ ਭਲੇਖਾ ਪਿਆ ਹੋਇਆ ਉਹਨੂੰ ਸੋਧ ਕੇ ਦੱਸਿਆ ਹੋਇਆ ਇਹ ਗੱਲ ਐ ਨਹੀਂ ਐ ਉਸੇ ਗੱਲ ਨੂੰ ਸੋਧ ਕੇ ਦੱਸਿਆ ਹੋਇਆ ਉੱਥੇ ਵੀ ਕਿਹਾ ਹੋਇਆ ਵੈਸੇ ਆਦਿ ਵਿੱਚ ਸੋਧੇ ਸਿਮਰਤ ਸਾਸਤਰ ਸਗਲ ਵੀ ਅਸੀਂ ਸੋਧੇ ਨੇ ਇੱਥੇ ਕਹਾਣੀ ਪੂਰੀ ਸੁਣਾ ਕੇ ਸੋਧਿਆ ਹੋਇਆ ਪੂਰੀ ਸਾਖੀ ਉੱਥੇ ਸਾਖੀ ਨਹੀਂ ਸੁਣਾਈ ਗਈ ਅਮੈਂਡਮੈਂਟਾਂ ਕੀਤੀਆਂ ਹੋਈਆਂ ਸੁਧਾਈ ਦੀ ਅਮੈਂਡਮੈਂਟ ਇੱਥੇ ਪੂਰੀ ਸਾਖੀ ਪੂਰੀ ਦੀ ਪੂਰੀ ਸਾਖੀ ਲਿਖ ਦਿੱਤੀ ਵੀ ਸਹੀ ਆ ਹੈ ਜਿਵੇਂ ਅਨਸੋਇਆ ਸਤੀ ਹੈ ਜਿਹੜੀ ਉਹਨੇ ਕਿਹਾ ਵੀ ਜਿਹੜਾ ਵੀ ਆਦਮੀ ਮੈਨੂੰ ਬਰੂਗਾ ਮੇਰੇ ਨਾਲ ਕ੍ਰਿਸ਼ਤੀ ਕਰੂਗਾ ਉਹਦੀ ਸ਼ਰਤ ਹੈ ਪਿਛਲੀਆਂ 60 ਜਿਹੜੇ ਗ੍ਰੰਥ ਨੇ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਸ਼ਰਤਾਂ ਨੇ ਉੱਥੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਉਹਨਾਂ ਨੇ ਸਿੱਧੀ ਆ ਕਹਿਤੀ ਸੋਧ ਦਿੱਤਾ ਇਸ ਕਰਕੇ ਰੁਦਰ ਅਵਤਾਰ ਹੈ ਅਸਲ 'ਚ ਡਾਇਰੈਕਟ ਹੁਕਮ ਦਾ ਅਵਤਾਰ ਹੈ ਡਾਇਰੈਕਟ ਹੁਕਮ ਦਾ ਅਵਤਾਰ ਹੈ ਹੁਕਮ ਹੈ ਇਹਨਾਂ ਲਾਗੂ ਕੀਤਾ ਸੰਸਾਰ ਚ ਆ ਕੇ ਕਿਉਂਕਿ ਹੁਕਮ ਦਾ ਅਵਤਾਰ ਹੁਕਮ ਲਾਗੂ ਕਰੂਗਾ ਜਿਹੜਾ ਇਹਦਾ ਆਪਣਾ ਪਾਣਾ ਹੈ ਅਸਲ ਦੇ ਵਿੱਚ ਹੁਕਮ ਹੀ ਆਪਣਾ ਪਾਣਾ ਹੈ ਇਹਦਾ ਇਹਨਾਂ ਦੋ ਅਵਤਾਰਾਂ ਦਾ ਜਿਹੜੇ ਰੁਦਲ ਦੇ ਅਵਤਾਰ ਨੇ ਆਪਣਾ ਪਾਣਾ ਹੀ ਹੁਕਮ ਹੈ ਇਹਨਾਂ ਦਾ ਹੁਕਮ ਅਨੁਸਾਰ ਹੀ ਚੱਲਦੇ ਨੇ ਜਿਹੜਾ ਹੁਕਮ ਹੈ ਇਹ ਹੀ ਇਹਨਾਂ ਦਾ ਪਾਣਾ ਇਹਨਾਂ ਦਾ ਪਾਣਾ ਪਹਿਲਾਂ ਕਦੇ ਇਹਨਾਂ ਦੀ ਇੱਛਾ ਹੋਰ ਪੈਦਾ ਹੋਈ ਹੋਈ ਨਹੀਂ ਇਹਦੇ ਅੰਦਰ ਇੱਛਾ ਨਹੀਂ ਪੈਦਾ ਹੋ ਰਹੀ ਬਿਲਕੁਲ ਜਦ ਪੈਦਾ ਹੋਊਗੀ ਇੱਛਾ ਤਾਂ ਪਰਮੇਸ਼ਰ ਦੇ ਭਾਣੇ ਦੀ ਇੱਛਾ ਪੈਦਾ ਹੋਊਗੀ ਹਾਲੇ ਇਹਨੂੰ ਉਹ ਗੱਲ ਦਾ ਪਤਾ ਨਹੀਂ ਅੱਜ ਇਹਨੂੰ ਆਕਾਸ਼ ਬਾਣੀ ਹੋਊਗੀ ਹੁਣ ਪਤਾ ਲੱਗੂਗਾ ਇਹਨੂੰ ਵੀ ਮੇਰਾ ਰਾਹ ਕੀ ਹੈ ਹਾਲ ਤੇ ਇਹਨੂੰ ਆਪਣੇ ਰਾਹ ਦਾ ਨਹੀਂ ਪਤਾ ਮਨੋਰਥ ਜੀਵਨ ਮਨੋਰਥ ਦਾ ਨਹੀਂ ਹਾਲੇ ਪਤਾ ਇਹ ਸਮਝਦਾ ਵੀ ਐਦਾਂ ਹੀ ਚੱਲਣਾ ਜਿਵੇਂ ਚੱਲਣਾ ਮੈਂ ਚੱਲ ਰਿਹਾ ਮੈਂ ਠੀਕ ਹਾਂ ਠੀਕ ਤਾਂ ਹੈ ਪਰ ਮੁਕਤੀ ਤਾਂ ਉਹਦੇ ਕੋਲ ਪਹਿਲਾਂ ਹੀ ਆ ਮੁਕਤੀ ਉਹ ਮਿਲੂ ਉਹ ਤਾਂ ਗਾਹਾਂ ਵਾਲੀ ਚੀਜ਼ ਨਹੀਂ ਮਿਲਣੀ ਉਹ ਤਾਂ ਗਾਹਾਂ ਵਾਲੀ ਵਸਤੂ ਨਹੀਂ ਮਿਲਦੀ ਜਦੋਂ ਵੀ ਕੋਈ ਜਾਂਦਾ ਹੈ ਕਲਾਸ ਦੇ ਵਿੱਚ ਦੂਈ ਚ ਅੱਗੇ ਦਾਖਲ ਹੁੰਦਾ ਪਿਛਲੀ ਕਲਾਸ ਤੋਂ ਅਗਲੀ ਕਲਾਸ ਦੇ ਵਿੱਚ ਦਾਖਲਾ ਲੈਂਦਾ ਕੁਝ ਹੋਰ ਗੇਨ ਕਰਦਾ ਜਿਹੜਾ ਇਹਨੇ ਆ ਜਨਮ ਲਿਆ ਚ ਕੁਝ ਗੇਨ ਕਰਨ ਨੂੰ ਆਇਆ ਨਹੀਂ ਤਾਂ ਉਹ ਪਿਛਲੀ ਕਲਾਸ ਪਿੱਛੇ ਵਾਲੇ ਜਿੰਨਾ ਇਹਦੇ ਕੋਲ ਵਸਤੂ ਉਹੀ ਰਹਿ ਜੂਗੀ ਉਹੀ ਗਿਆਨ ਰਹਿ ਜੂ ਗਾਹਾਂ ਨਹੀਂ ਬਣਦਾ